ਦੋਹਰਾ ਬੰਦ ਸਾਲ ਕੋ ਭੂਪ ਤਵ ਨਿਸ ਦਿਓ ਪਠਾਏ ਭੋਰ ਹੋਤ ਮੰਤਰੀ ਸਹਿਤ ਬਹਰੋ ਲਿਓ ਬੁਲਾਏ ਪੁਨ ਮੰਤਰੀ ਐਸੇ ਕਹੀ ਏਕ ਤ੍ਰਿਆ ਕੀ ਬਾਤ ਸੋ ਸੁਣ ਨਿਰਪਰੀ ਜਿਤ ਪਇਓ ਕਹੋ ਕਹੋ ਮੋਹਿ ਤਾਤ ਏਕ ਬਦੂਥੀ ਜਾਟ ਕੀ ਦੂਜੈ ਬਰੀ ਗਵਾਰ ਖੇਰ ਅਖੇ ਟਕ ਨਿਰਪਤੇ ਇਕ ਆਨ ਪਇਓ ਤਿਹ ਯਾਰ ਅੜਿਲ ਲੰਗ ਚਲਾਲਾ ਕੋਈ ਕਿਰਾਏ ਬਖਾਨੀਐ ਮਤ ਕੁਰ ਸਾਸ ਵੀਰ ਜਗਤ ਮੈਂ ਜਾਣੀਐ ਮਾਲ ਮਤੀ ਜਟਿਆ ਸੋ ਨਿਹੋ ਲਗਾਇਓ ਖੇਲ ਅਖੇਟਕ ਭਵਨ ਤਮਨ ਕੇ ਆਇਓ ਦੋਹਰਾ ਖੇਲ ਅਖੇਟ ਧਿਆਨ ਦੇ ਭਰਾਤਿਮਾਨੀ ਤੇ ਸੰਗ ਇਹੀ ਬੀਚ ਆਵਤ ਪਇਓ ਜਾਟ ਰੀਸ ਕੇ ਸੰਗ ਜਾਟਾ ਵਤ ਲਖ ਨਿਰਪ ਡਰਿਓ ਕਹਿਓ ਨਾ ਡਰ ਭਲ ਜਾਓ ਤੇ ਦੇਖ ਤੋਇ ਕਾਰ ਹੋ ਤਾ ਕੇ ਸਿਰ ਧਰ ਪਾਓ ਅੜਿਲ ਏ ਕੁਠਰੀਆ ਬੀਜ ਰਾਵ ਕੋ ਰਾਖਿਓ ਰੋਏ ਬਚਨ ਮੂਰਖ ਸੋ ਏ ਵਿਦ ਭਾਖਿਓ ਰਹਿਣ ਸਮਾ ਇੱਕ ਬੁਰੋ ਸੁਪਨ ਮੋਹਿ ਆਇਓ ਹੋ ਜਾਨਕ ਤੋ ਕਾ ਸਿਆਮ ਭੁਜੰਗ ਚਬਾਇਓ ਲੋਹਰਾ ਤਾਂ ਤੇ ਮੈਂ ਆਪਣੇ ਸਦਨ ਦਿਜਬਰ ਲਿਓ ਬੁਲਾਏ ਉਨ ਮੋਕੋ ਐਸੇ ਕਹਿਓ ਭੇਦ ਸਕਲ ਸਮਝਾਏ ਜੋ ਕੋ ਨਾਰ ਪਤੀ ਪ੍ਰਤਾ ਜਾਪ ਜਪੈ ਹਿਤ ਲਾਏ ਅਕਸ ਮਾਤਰ ਪ੍ਰਗਟੈ ਪੁਰਖ ਏਕ ਭੂਪ ਕੇ ਪਹਾਏ ਜੋ ਤੁਮਰੇ ਸਿਰ ਜਾਏ ਤਰ ਪੁਰਖ ਪਾਪ ਵਡ ਭਾਗ ਜੋ ਤੁਮਹੂ ਜੀਵਤ ਬਚੋ ਹਮਰੋ ਬਚੈ ਸੁਹਾਗ ਤਾਤੇ ਤਵ ਆਗਿਆ ਪੈ ਜਾਪ ਜਪਤ ਹੋ ਜਾਏ ਤੁਮਰੇ ਮਰੇ ਮੈਂ ਜਰਮ ਰਹੁ ਜਿਉ ਜਿਉ ਸੁਖ ਪਾਏ ਜੋ ਹੋ ਹੋ ਸੋ ਪਤਿਵ੍ਰਤਾ ਜੋ ਮੋਹ ਮੈਂ ਸਤ ਆਏ ਏਕ ਪੁਰਖ ਤਵ ਜਾਏ ਜਾ ਕੇ ਸਿਰ ਪਰ ਪਾਏ ਸੁਣਤ ਬਚਨ ਰਾਜਾ ਉਠਿਓ ਤਾਂ ਕੇ ਸਿਰ ਪਗਠਾਨ ਗਇਓ ਪ੍ਰਸੰਨ ਮੂਰਖ ਪਇਓ ਤ੍ਰਿਆ ਪਤਿਵ੍ਰਤਾ ਜਾਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਖਸ਼ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਸ਼ਾਹ ਜਹਾਨਾ ਬਾਦ ਮੈਂ ਏਕ ਤੁਰਕ ਕੀ ਨਾਰ ਇਕ ਚਿਤ੍ਰ ਅਤ ਤਿਨ ਕੀਓ ਸੋ ਤੋਇ ਕਉ ਸੁਧਾਰ ਅਨਕ ਪੁਰਖ ਤਾਸ ਸਦਾ ਨਿਸ ਦਿਨ ਕੇਲ ਕਮਾਹੇ ਸੁਆਨ ਹੀਰ ਲਾਜਤ ਤਿਨੈ ਇਕ ਆਵਹਿ ਇਕ ਜਾਹੇ ਚਉਪਈ ਸੋ ਇਕ ਰਹਿ ਮੁਗਲ ਕੀ ਮਾ ਜੈ ਨਾ ਬਾਦੀ ਤਾਕੋ ਨਾ ਮਾਂ ਬਹੁ ਪੁਰਖਨ ਸੋ ਖੇਲ ਕਮਾਵੈ ਅਤਕ ਢੀਠ ਨਹਿਰ ਦੇ ਜਾਵੈ ਦੋਹਰਾ ਜਾਹਿਦ ਖਾਇਆ ਕੇਹ ਤੋ ਬੇਗ ਯੂਸਫ ਗਇਓ ਆਏ ਭਰ ਭਰਾਏ ਉਠ ਠਾੜ ਪੀ ਤਾਹੇ ਬੈਦ ਠਾਰਾਏ ਅੜਿਲ ਟਰਿਆ ਕੇ ਤੇ ਲਿਓ ਬਚਨ ਜੋ ਭਾਖਿਓ ਤੁਮਰੇ ਅਰਥ ਹੈ ਬੈਦ ਬੋਲ ਮੈਂ ਰਾਖਿਓ ਤਾਂ ਤੇ ਬੇਗ ਇਲਾਜ ਬੁਲਾਏ ਕਰਾਈਐ ਹੋ ਹੋਐ ਕਰਿਆ ਬੈ ਅਰੋਗ ਤੁਰਤ ਕਰ ਜਾਈਐ ਦੋਹਰਾ ਦੌੜੈ ਆਪ ਤੇ ਹੌਕਣੀ ਸੋਏ ਊਰਦ ਸਵਾਸ ਬਹੁ ਠਾਡੇ ਜਾਨੂ ਦੁਖੈ ਯਹ ਤ੍ਰਿਦੋਖ ਪ੍ਰਕਾਸ਼ ਅੜਿਲ ਤੁਮਰੋ ਕਰੋ ਇਲਾਜ ਨਾਸੀ ਜਾਨਿਓ ਰੋਗ ਹੈ ਤਨ ਸਰੋ ਬੁਰਾ ਮਤ ਮਾਨਿਓ ਬੈਦ ਲਾਏ ਗੁਰ ਮਿਤ ਤੇ ਨਾ ਭੇਦ ਦੁਰਾਈਐ ਹੋ ਕਹੋ ਕਮਨ ਕੇ ਆਗੇ ਬ੍ਰਿਥਾ ਜਨਾਈਐ ਕਬਿਤ ਦਾਦਰੀ ਚਵਾਈ ਤਾਕੇ ਮੂਰੀਓ ਮੂਰਿਓ ਤਸਾਈ ਘਣੀ ਛੇਰਨ ਚੁਗਾਈ ਵਾਹਿ ਜੂਤਨ ਕੀ ਮਾਰ ਕੈ ਰਾਖ ਸਿਰ ਪਾਈ ਤਾਂ ਕੀ ਮੂਛੈ ਵੀ ਮੁੰਡਾਈ ਦੋ ਐਸੀ ਲੀਕੈ ਲਾਈ ਕੋ ਸਕੈ ਨਾ ਉਚਾਰ ਕੈ ਗੋਦਰੀ ਡਰਾਈ ਤਾਂ ਤੇ ਭੀਖ ਵੀ ਮੰਗਾਈ ਤਿਹ ਐਸੋ ਕੈ ਚਰਿਤ੍ਰ ਤਾਹੇ ਗ੍ਰਹਿ ਤੇ ਨਿਕਾਰ ਕੈ ਤ੍ਰੀ ਕੋ ਐਸੋ ਚਰਿਤ੍ਰ ਵਾਹੇ ਕੋ ਦਿਖਾਏ ਜਾਰ ਆਪ ਡਰ ਗਇਓ ਮਹਾ ਮੂਰਖ ਕੋ ਟਾਰ ਕੈ ਚੌਪੇ ਭੀਖ ਮੰਗ ਬਹਰੋ ਘਰ ਆਇਓ ਤਾਂ ਤਮਨ ਕੋ ਦਰਸ ਨਾ ਪਾਇਓ ਕਹਾ ਗਇਓ ਜਿਨ ਮੁਰ ਰੋ ਘਟਾਇਸ ਯਹ ਜੜ ਭੇਵ ਨੈਕ ਨਾ ਪਾਇਸ ਤਬ ਅਵਲਾ ਯੋ ਬਚਨ ਉਚਾਰੇ ਕਹੋ ਬਾਤ ਸੁਨ ਬੀਥ ਹਮਾਰੇ ਸਿੱਧੀ ਔਖਦ ਜਾ ਕੇ ਕਰ ਆਇਓ ਦਇ ਤਿਨ ਬਹੁਰ ਨ ਦਰਸ ਦਿਖਾਇਓ ਦੋਹਰਾ ਮੰਤਰੀ ਔਰ ਰਸਾਇਨੀ ਜੋ ਭਾਗਨ ਮਿਲ ਜਾਤ ਦਇ ਔਖਦ ਤਬ ਹੀ ਭਜੈ ਬਹੁਰ ਨ ਦਰਸ ਦਿਖਾਤ ਚੌਪੀ ਤਾ ਕੋ ਕਹੋ ਸਤ ਕਰ ਮਾਨਿਓ ਭੇਦ ਭੇਦ ਜੜ ਕਛੂ ਨ ਜਾਣਿਓ ਤਾ ਸੋ ਅਧਿਕ ਸੋ ਨੇਹ ਸੋ ਧਾਰਿਓ ਮੇਰੋ ਬਡੋ ਰੋਗ ਤ੍ਰਿਟਾਰਿਓ ਇਤ ਸ੍ਰੀ ਤ੍ਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ ਸਪਤਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਸ਼ਹਿਰ ਅਕਬਰਾਬਾਦ ਮੇ ਤ੍ਰਿਆ ਕ੍ਰਿਆ ਕੀਹੀਨ ਮੰਤਰ ਜੰਤਰ ਅਰ ਤੰਤਰ ਸਭ ਤਿਨ ਮੈਂ ਅਦਕ ਪ੍ਰਬੀਨ ਸ੍ਰੀ ਮਤੀ ਕੁਆਰੀ ਲੋਗ ਬਖਾਨਾ ਤਾਹੇ ਸ੍ਰੀ ਆਸਰੀ ਕਿਨਰ ਨੀ ਰੀਜ ਰਾਤ ਲਖਵਾਹੇ ਅੜਿਲ ਬਹੁ ਸੋ ਬਾਲ ਸਦਾ ਰਤ ਮਾਨੀ ਕਹਉ ਨੈ ਲਾਜ ਹਿਰਦੈ ਮੈਂ ਆਨੀ ਸੈਦ ਸ਼ੇਖ ਪਠਾਨ ਮੁਗਲ ਬਹੁ ਆਵੀ ਹੋ ਤਾਂ ਸੋ ਭੋਗ ਕਮਾਏ ਬਹੁਰ ਕਰ ਜਾਵੀ ਦੋਹਰਾ ਐਸੇ ਹੀ ਸੋ ਸਭੈ ਨਿਤ ਪ੍ਰਤਿ ਭੋਗ ਕਮਾਹੇ ਬਰੀਆ ਆਪਣੀ ਆਪਣੀ ਇਕ ਆਵੈ ਇਕ ਜਾਹੇ ਪ੍ਰਥਮ ਪਹਿਰ ਸੈਦ ਰਮੈ ਸ਼ੇਖ ਦੂਸਰੇ ਆਨ ਤ੍ਰਿਤੀਏ ਪਹਿਰ ਮੁਗਲ ਆਵੀ ਚੌਥੇ ਪਹਿਰ ਪਠਾਨ ਚੌਪਈ ਭੂਲ ਪਠਾਨ ਪ੍ਰਥਮੀ ਆਇਓ ਪੁਨ ਸੈਦ ਮੁਖਿਆਨ ਦਿਖਾਇਓ ਲੈਸ ਪਠਾਨ ਖਾੜ ਤਰ ਦੀਨੋ ਸੈਦ ਐ ਲਾਇਕ ਰਹਿ ਸੋ ਲੀਨੋ ਸੇਖ ਸੈਦ ਕੇ ਪਾਛੇ ਆਇਓ ਕਾਸ ਵਿਖੈ ਸੈਦ ਐ ਛਪਾਇਓ ਤਾਬ ਲੋ ਮੁਗਲ ਆਏ ਹੀ ਗਇਓ ਸੇਖ ਹੈ ਢਾਰ ਕੋਨ ਮਹਦੀਓ ਦੋਹਰਾ ਤੇ ਪਾਛੇ ਕੁਟਵਾਰ ਕੇ ਗਏ ਪਿਆਦੇ ਆਏ ਤੁਰਤ ਕੁਠਰੀਆ ਨਾਜ ਕੀ ਮੁਗਲਹਿ ਦਇਓ ਦੁਰਾਏ ਕੇ ਪਿਆ ਦਿਨ ਜਬ ਲਈ ਰਹਿਓ ਨ ਕਛੂ ਉਪਾਏ ਨਿਕਸਿਆ ਠਾਡੀ ਪਈ ਗ੍ਰਹਿ ਕੋ ਆਗ ਲਗਾਏ ਦੁਹ ਹਾਥ ਪੀਟ ਪਈ ਜਰਿਓ ਜਰਿਓ ਗ੍ਰਹਿ ਭਾਖ ਵਹਿ ਚਾਰੋ ਤਾ ਮੈਂ ਜਰੇ ਕਿਨੂ ਨ ਹੀਰੀ ਰਾਖ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਅਸ਼ਟਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੂ ਦੋਹਰਾ ਸ਼ਹਿਰ ਲਾਹੌਰ ਵਿਖਾਵਤੀ ਏਕ ਬਹੁਰੀਆ ਸ਼ਾਹ ਕਮਲ ਨਿਰਖ ਲੋਚਨ ਜਲਤ ਹੀਰ ਲਖਤ ਮੁਖ ਮਾਹ ਚੌਪਈ ਸ੍ਰੀ ਜਗ ਜੋਤ ਮਤੀ ਤਿਹ ਨਾਮਾ ਜਾ ਸਮਿਓਰ ਨ ਜਗ ਮੋ ਬਾਮਾ ਅਦਕ ਤਰਨ ਕੀ ਪ੍ਰਵਾ ਬਿਰਾਜੈ ਲਖ ਕੋ ਤੜਤਾ ਤਨ ਲਾਜੈ ਦੋਹਰਾ ਇਕ ਰਾਜਾ ਅਟਕਤ ਭਇਓ ਨਿਰਗ ਤਰਨ ਕੇ ਅੰਗ ਰਾਤਿਮਾਨੀ ਰਜਮਾਨ ਕੈ ਆਤ ਹਿਤ ਚਿਤ ਕੇ ਸੰਗ ਸੋ ਨਿਰਪ ਪਰ ਅਟਕਤ ਪਈ ਨਿਤ ਗ੍ਰਹਿ ਲੇਤ ਬੁਲਾਏ ਚਿੱਤਰ ਕਲਾਇਕ ਸਾਤਰੀ ਤਿਹ ਗ੍ਰਹਿ ਤਾਹੇ ਪਠਾਏ ਚਿੱਤਰ ਕਲਾ ਜੋ ਸਾਤਰੀ ਸੋ ਨਿਰਪ ਰੂਪ ਨਿਹਾਰ ਗਿਰੀ ਮੂਰਤ ਨਾ ਹੈ ਤਰਨ ਹਰ ਅਰਿ ਸਰ ਗਇਓ ਮਾਰ ਚਉਪੇ ਉਠਤ ਬਚਨ ਸਾਥ ਉਚਾਰੇ ਆਜ ਭਜੋ ਮੋਹਿ ਰਾਜ ਪਿਆਰੇ ਹੇਰ ਤੁਮੈ ਹਾਰੇ ਆਰਿ ਬਸ ਭਈ ਮੋਹ ਕਾ ਬਿਸਰ ਸਕਲ ਸੁਧ ਗਈ ਦੋਹਰਾ ਸੁਨਤ ਬਚਨ ਨਿਰਭ ਨਾ ਕਰਿਓ ਤਾਸੋ ਭੋਗ ਬਨਾਏ ਸੰਗ ਲਿਆਏ ਖਾਇ ਰਿਸ ਕਹਿਓ ਸ਼ਾਹ ਸੋ ਜਾਏ ਅੜਿਲ ਸੁਣਤ ਬਚਨ ਤੇ ਸ਼ਾਹ ਤੁਰਤ ਕਰ ਆਇਓ ਲਖਿਓ ਤਮੰਤਰੀ ਭੇਦ ਅਧਿਕ ਦੁਖ ਪਾਇਓ ਮੋਰ ਨਿਰਖ ਪਤ ਨਿਭ ਕੋ ਤੇ ਮਾਰ ਹੈ ਹੋ ਤਾ ਪਾਛੇ ਹਮੂ ਕੋ ਤੁਰਤ ਸੰਘਾਰ ਹੈ ਲੋਹਰਾ ਤਾ ਤੇ ਆਗੈ ਕੀਜੀਐ ਨਿਰਭ ਕੋ ਤੁਰਤੋ ਪਾਏ ਜੀਤੇ ਜੀਤ ਨਿਕਾਰਿਐ ਭੋਜਨ ਭਲੋ ਖਵਾਏ ਇਕ ਸਭ ਬੀਜ ਲਪੇਟ ਤੇ ਤਰਿਓ ਪੀਤ ਸੋ ਲਾਏ ਜਾਇ ਸ਼ਾ ਆਗੇ ਲਿਓ ਭੋਜਨ ਭਲੋ ਮੰਗਾਏ ਅੜਿਲ ਭੋਜਨ ਭਲੋ ਸ਼ਾਹ ਕੋ ਤਾਹ ਖਵਾਇਓ ਬਹੁਰ ਬਚਨ ਤਾ ਕੋਏ ਭਾਂਤ ਸੁਨਾਇਓ ਪਰਮੇਵਾ ਕੀ ਮੂਠੀ ਯਾ ਸਭ ਮੋ ਡਾਰੀਐ ਹੋ ਪਰੇ ਜੀਤ ਬੈਦਾ ਪਰੇ ਬਿਨਹਾਰੀਐ ਦੋਹਰਾ ਮੇਵਾ ਸ਼ਾਹਨ ਸ਼ਾਹ ਲੈ ਤੇ ਸਭ ਪੀਤਰ ਡਾਰੇ ਖਾਏ ਨਿਰਤੂ ਭੱਜ ਸੋਵੇ ਐਸੇ ਕਹਿਓ ਸੁਧਾਰ ਸੁਣਤ ਸ਼ਾਹ ਚਮਕਿਓ ਬਚਨ ਤਰੀ ਕੋ ਕਹਿਓ ਰਸਾਏ ਤੈ ਮੋਹਿ ਕਿਉ ਰਾਜਾ ਕਹਿਓ ਮੂਖੋ ਬਾਤ ਬਤਾਏ ਤਾਮ ਰਹ ਤੋਰੇ ਸੁਖੀ ਤੋ ਸੋ ਨਿਹੋ ਬਢਾਏ ਤਾਂ ਤੇ ਮੈਂ ਰਾਜਾ ਕਹਿਓ ਮੇਰੇ ਤੁਮ ਹੀ ਰਾਏ ਰੀਰ ਗਇਓ ਜੜ ਬਾਤ ਸੁਨ ਭੇਦ ਨਾ ਸਕਿਓ ਪਛਾਨ ਤੁਰਤ ਗਇਓ ਹਟੈ ਸੋ ਉਠ ਅਧਿਕ ਪ੍ਰੀਤ ਮਨ ਮਾਨ ਸ਼ਾਹ ਗਏ ਸ਼ਾਹ ਕੀ ਨਿਰਭ ਕੋ ਦਇਓ ਨਿਕਾਰੇ ਸੁਣਤ ਬਾਤ ਅਤਿ ਕੋਪ ਕੈ ਅਤਿ ਲੌਂਡੀ ਹੈ ਮਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤ੍ਰੇ ਭੂਪ ਮੰਤਰੀ ਸੰਵਾਦੇ ਨੌਵੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਕਮਲ ਲੌਂਡੀਐ ਸ਼ਾਤਰੇ ਮਾਰੀ ਜੋ ਰਿਸਖਾਏ ਕੀ ਚਰਿਤ੍ਰ ਤਿਨ ਮੰਤਰੀਆਂ ਨੂੰ ਨਿਰਭਸੋ ਕਹੋ ਸੁਨਾਏ ਚਉਪਈ ਚੋਟਨ ਲਗੇ ਰੋ ਮਰਿਆਨੋ ਜੈਸੇ ਸੋ ਕਰਿਓ ਜਰਾਨੋ ਨਿਤ ਤਿਹ ਆਪਣੇ ਸਦਨ ਬੁਲਾਵੈ ਸਾਹੁ ਤ੍ਰਿਆ ਕੋ ਤਰਵ ਲੁਟਾਵੈ ਦੋਹਰਾ ਸਾਹੁ ਤ੍ਰਿਆ ਕੀ ਖਾਟ ਪਰ ਇੱਕ ਦਿਨ ਤਾਹੇ ਸੁਆਏ ਸਾਹੁ ਤ੍ਰਿਆ ਸੋ ਅਗਮਨੈ ਕਹਿਓ ਬਚਨ ਯੋ ਜਾਏ ਤਮਨੈ ਨਿਰਪ ਤੋ ਹਿਤ ਪਗਿਓ ਬੇਗ ਬੁਲਾਵਤ ਤੋਹੇ ਚਲੋ ਅਬੈ ਉਠ ਤੁਮ ਤਹਾਂ ਬਾਤ ਸਰਵਨ ਧਰਮ ਹੋਏ ਨਿਰਭ ਠਾਡੋ ਹੇ ਰਹਿ ਤੁਮੈ ਤੁਮਰੇ ਅਤ ਹਿਤ ਪਾਗ ਬੇਗ ਚਲੋ ਉਠ ਤਾਂ ਤੁਮ ਜਹਾਂ ਵਰਤ ਹੈ ਆਗੇ ਸੁਣਤ ਬਚਨ ਤ੍ਰੀ ਤਹਿ ਚਲੀ ਕਹੋ ਨਿਰਪਤ ਸੋ ਧਾਏ ਸੋਏ ਯਾਰ ਤੁਮਰੀ ਰਹੀ ਗਉ ਚਰਨ ਦੋ ਜਾਏ ਆਪ ਅਗਮਨੇ ਦੌਰ ਕੈ ਸਈਦਾ ਕਹੋ ਸੁਨਾਏ ਗਹਿ ਕਿਰਪਾਨ ਜਾਗਤ ਰਹੋ ਜਿਨ ਨਾ ਗਹਿ ਕੋ ਆਏ ਚੋਰ ਜਰਾਵ ਤੇ ਆਗ ਜਾ ਤਹ ਤ੍ਰੇ ਪਹੁੰਚੀ ਜਾਏ ਲੂਟ ਕੂਟ ਤਾ ਕੋ ਦਿਓ ਗਹਿਰੇ ਗੜੇ ਦਵਾਏ ਅੜਿਲ ਚਰਨ ਛੂਨ ਦੋ ਕਾਲ ਪ੍ਰੇਰਨ ਰਿਪਿਆਨਿਓ ਚਿੱਤਰ ਕਲਾ ਕੋ ਬਚਨ ਸਤ ਕਰ ਮਾਨਿਓ ਉਠਤ ਦੇ ਕੋ ਤਬ ਤਿਨ ਕਾ ਪ੍ਰਹਾਰਿਓ ਸੁਗਰ ਸਿੰਘ ਰਾਜਾ ਕੋ ਹਨ ਹੀ ਡਾਰਿਓ ਦੋਹਰਾ ਸ਼ਾਹ ਬਧੂ ਚੋਰਨ ਹਣੀ ਸੈਦ ਨਿਰਪ ਕੋ ਕਾਏ ਤਵਨ ਹੈ ਲੈ ਗਇਓ ਆਪਣੇ ਸਦਨ ਬਨਾਏ ਤ੍ਰਿਹੈ ਨਾ ਅੰਤਰ ਦੀਜੈ ਤਾ ਕੋ ਲੀਜੈ ਭੇਦ ਬਹੁ ਪੁਰਖਨ ਕੇ ਕਰਤ ਹੈ ਹਿਰਦੈ ਚੰਚਲਾ ਛੇਦ ਚਿਤ ਤ੍ਰਿਯ ਕੋ ਹਰ ਲੀਜੀਐ ਤਾਹੇ ਨਾ ਦੀਜੈ ਚਿਤ ਨਿਤ ਪ੍ਰਦ ਤਾਹੇ ਰਿਝਾਈਐ ਦਇ ਦਇ ਅਗਨਿਤ ਬਿਤ ਗੰਧਰਵ ਜਛ ਭੁਜੰਗ ਗਨ ਨਰ ਬਪਰੇ ਕਿਨ ਮਾਹੇ ਦੇਵ ਦੇਵ ਤ੍ਰਿਆਨ ਕੇ ਭੇਵ ਪਛਾਨਤ ਨਾਹੇ ਇਤ ਸ੍ਰੀ ਚਰਿਤਰੇ ਪਖਿਆਨੇ ਤ੍ਰਿਆ ਚਰਿਤਰੋ ਭੂਪ ਮੰਤਰੀ ਸੰਪਾਦੇ ਦਸਮੋ ਚਰਿਤਰ ਸਮਾਪਤ ਮਸਤ ਸੁਭ ਮਸਤ ਆਪਜੂ